ਇਕਾਗਰ ਕਰਨ ਵਾਸਤੇ ਰਥਨਾ ਪਵਿੱਤਰ ਕਰਨ ਲਈ ਸਾਧ ਮਾਈ ਭਾਈ ਇੱਕ ਵਾਰੀ ਗੱਲ ਕੀ ਆਖੋ ਤਾਂ ਸ੍ਰੀ ਸਤਿਗੁਰੂ ਪ੍ਰਤਾਪ ਜੀ ਤਾਂ ਸ੍ਰੀ ਸਤਿਗੁਰੂ ਪ੍ਰਤਾਪ ਜੀ ਆਦਰੀਨ ਗੁਰੂ ਜਨੋ ਆਪ ਅਤੀ ਉੱਤਮ ਕਰਮਾਂ ਵਾਲੇ ਹੋ ਜਿਨ੍ਹਾਂ ਨੇ ਕੱਲ ਵੀ ਸਤਿਗੁਰਾਂ ਦੇ ਦਰਸ਼ਨ ਕੀਤੇ ਤੇ ਅੱਜ ਵੀ ਦਰਸ਼ਨ ਕਰ ਰਹੇ ਰਾਗੀਆਂ ਸਿੰਘਾਂ ਪਾਸੋਂ ਗੁਰਬਾਣੀ ਦਾ ਕੀਰਤਨ ਪ੍ਰਾਣੀਆਂ ਰੀਤਾਂ ਵਿੱਚ ਸੁਣਿਆ ਸੈਫੀ ਕਲਦਰਦਾ ਵਿੱਚ ਨਹੀਂ ਸੁਣਿਆ ਅੱਜ ਕੱਲ ਦੇ ਰਾਗੀ ਤੁਹਾਨੂੰ ਦੀਵਾਨ ਵਿੱਚ ਸਰੀਰ ਕਰਕੇ ਤੇ ਪਾ ਲੈਂਦੇ ਨੇ ਪਰ ਤੁਹਾਡਾ ਮਨ ਨਹੀਂ ਦੀਵਾਨ ਵਿੱਚ ਹੋ ਜਾਂਦਾ ਤੁਹਾਡੇ ਮਨ ਨੂੰ ਸਗੋਂ ਉਚਾਟ ਕਰ ਦਿੰਦੇ ਨੇ ਤੁਹਾਡਾ ਮਨ ਜਿੱਥੇ ਲੱਗਣਾ ਨਾ ਉੱਥੋਂ ਹਟਾ ਕੇ ਦੂਜੇ ਪਾਸੇ ਲੈ ਜਾਂਦੇ ਤੁਸੀਂ ਸ਼ੰਕਾ ਕਰੋਗੇ ਕਿਸ ਤਰ੍ਹਾਂ ਲੈ ਜਾਂਦੇ ਨੇ ਅੱਜ ਕੱਲ ਆਮ ਥੈਰੀਕਲ ਤਰਸਾ ਪੜਦੇ ਨੇ ਰਾਗੀ ਨਰੋਲ ਪ੍ਰਾਣੀਆਂ ਰੀਤਾਂ ਅਨੁਸਾਰ ਕੀਰਤਨ ਕਰਨਾ ਬੜਾ ਕਿਤੇ ਕਿਤੇ ਰਹਿ ਗਿਆ ਤੇ ਜਦੋਂ ਥੈਰੀਕਲ ਤਰਸ ਦੇ ਵਿੱਚ ਉਹ ਬਾਣੀ ਦੀ ਪੰਕਤੀ ਪੜਦਾ ਨਾ ਤੇ ਸਿਨੇਮਾ ਥੀਏਟਰ ਤੇ ਕੋਈ ਐਸਾ ਬੰਦਾ ਨਹੀਂ ਨਾ ਕੋਈ ਹੋਏਗਾ ਜਿਸ ਨੇ ਨਾ ਵੇਖਿਆ ਹੋਏਗਾ ਇਹਦੇ ਮਜਾਰੇ ਦੀ ਸਾਰੇ ਦੀ ਫੌਲਾਦ ਉਹਨਾਂ ਲੋਕਾਂ ਦੀ ਹੈ ਜਿਨ੍ਹਾਂ ਨੇ ਸਮਝੋ ਆਮ ਇਹ ਵੇਖਿਓ ਨੇ ਹੋ ਸਕਦਾ ਮਹੀਨੇ ਦੇ 30 ਦਿਨ ਹੋਣ ਤੇ ਉਹ ਸਮਝੋ 35 ਵਾਰ ਜਾ ਕੇ ਸਿਨੇਮਾ ਵੇਖਣ ਉਹਨਾਂ ਨੂੰ ਹਰ ਇੱਕ ਸ਼ੋਅ ਦਾ ਪਤਾ ਹੁੰਦਾ ਹੈ ਹਰ ਇੱਕ ਤਰਫ ਅੱਜ ਕੱਲ ਨੌਜਵਾਨ ਲੜਕੇ ਕੀ ਤੇ ਲੜਕੀਆਂ ਕੀ ਅੰਦਰ ਬਾਹਰ ਜਾਂਦੇ ਗੁਰਬਾਣੀ ਨਹੀਂ ਪੜਦੇ ਤੇ ਸਿਨੇਮਾ ਦੀਆਂ ਤਰਜ਼ਾਂ ਬੁੜ ਬਣਾਉਂਦੇ ਅੰਦਰ ਬਾਹਰ ਫਿਰਦੇ ਨੇ ਜਦੋਂ ਰਾਗੀ ਪੜਦਾ ਨਾ ਉਹ ਤਰਸ ਦੇ ਵਿੱਚ ਪਾ ਕੇ ਗੁਰਬਾਣੀ ਦੀ ਪੰਕਤੀ ਨੂੰ ਤੇ ਜਿਹੜੇ ਫਿਰ ਗੁਰਮੁਖ ਬੈਠੇ ਹੁੰਦੇ ਨੇ ਜਿਹੜੇ ਇੱਥੇ ਆਤਮਾ ਨੂੰ ਸ਼ੁੱਧ ਕਰਨ ਵਾਸਤੇ ਆਏ ਨੇ ਉਹ ਨਾਲ ਦਾ ਦੂਜੇ ਨੂੰ ਵਰਕ ਮਾਰਦਾ ਕਹਿੰਦਾ ਵੇਖਿਆ ਜੀ ਇਹ ਸਿਨੇਮਾ ਦੀ ਤਰਸ ਹੀ ਇਹ ਸਮਝੋ ਵੇਖ ਫਲਾਣੀ ਸ਼ੋਅ ਵਿੱਚ ਤਰਸ ਆਈ ਮਨ ਤੇ ਉਹਦਾ ਗੁਰਬਾਣੀ ਵਿੱਚ ਲਾਣਾ ਸੀ ਤੇ ਇੱਥੋਂ ਚੁੱਕ ਕੇ ਉਹ ਸਿਨੇਮਾ ਹਾਲ ਦੇ ਵਿੱਚ ਉਸ ਦਾ ਮਨ ਲੱਗਾ ਇੱਥੇ ਕਾਹਦੇ ਵਾਸਤੇ ਅਸੀਂ ਆਉਣੇ ਆ ਮਨ ਦੀ ਇਕਾਗਰਤਾ ਵਾਸਤੇ ਇੱਥੇ ਆ ਕੇ ਵੀ ਸਾਡਾ ਮਨ ਨਾ ਇਕਾਗਰ ਹੋਇਆ ਤੇ ਫਿਰ ਸਾਡਾ ਕਿਤੇ ਵੀ ਮਨ ਇਕਾਗਰ ਸੋ ਇਸ ਵਾਸਤੇ ਪਿਆਰਿਓ ਇੱਥੇ ਜਿੰਨਾ ਚਿਰ ਬੈਠੋ ਮਨ ਇਕਾਗਰ ਕਰਕੇ ਬੈਠੋ ਜਿਹੜਾ ਆਨੰਦ ਆਉਣਾ ਨਾ ਬਾਣੀ ਦਾ ਉਹ ਕਿਤੋਂ ਬਾਹਰੋਂ ਨਹੀਂ ਆਉਣਾ ਉਹ ਤੁਹਾਡੇ ਵਿੱਚੋਂ ਹੀ ਨਿਕਲਣਾ ਜਿਸ ਦਾ ਆਪਣਾ ਮਨ ਖਰਾਬ ਹੋਏ ਨਾ ਤਾਪ ਚੜਿਆ ਹੋਏ ਨਾ ਜਿਹਨੂੰ ਉਹਨੂੰ ਦੁੱਧ ਦਈਏ ਤੇ ਆਉਂਦਾ ਓਏ ਦੁੱਧ ਕੌੜਾ ਮੈਂ ਨਹੀਂ ਪੀਣਾ ਗੁਰਮੁਖਾਂ ਦਾ ਤੂੰ ਇੱਧਰ ਕਰ ਹੈ ਕੌੜਾ ਦੁੱਧ ਮੈਨੂੰ ਦੇ ਹਾਂ ਵੇਖਾਂ ਇਹਦਾ ਮੈਂ ਕੀ ਕੁਝ ਸਮਝੋ ਕੰਮ ਕਰਨਾ ਉਹ ਇੱਕੋ ਝੀਕ ਨਾਲ ਹੀ ਸਾਰਾ ਬਾਟਾ ਪੀ ਜਾਂਦਾ ਉਹਦੇ ਵਾਸਤੇ ਕੋਈ ਕੌੜਾ ਨਹੀਂ ਉਹਦੇ ਵਾਸਤੇ ਕਿਉਂ ਦੁੱਧ ਕੌੜਾ ਹੋਇਆ ਉਹਦਾ ਆਪਣਾ ਸੁਭਾਅ ਹੀ ਕੌੜਾ ਬਣਿਆ ਸੋ ਆਨੰਦ ਕਿਤੇ ਉੱਤੋਂ ਨਹੀਂ ਨਿਕਲਣਾ ਆਨੰਦ ਤੁਹਾਡੇ ਅੰਦਰੋਂ ਹੀ ਨਿਕਲਦਾ ਸੋ ਇਸ ਵਾਸਤੇ ਜਿੰਨਾ ਚਿਰ ਇੱਥੇ ਬੈਠੋ ਵਿਵਹਾਰਕ ਫਿਰਦੀ ਮੋੜ ਕੇ ਸਤਿਗੁਰਾਂ ਦੇ ਚਰਨਾਂ ਨਾਲ ਜਲਾ ਲਾ ਕੇ ਤੇ ਸਤਿਗੁਰਾਂ ਦੇ ਚਰਨਾਂ ਨਾਲ ਲਾ ਕੇ ਵੇਖੋ ਫੇਰ ਕੀ ਆਨੰਦ ਆ ਮੈਂ ਕੱਲ ਅਰਜ਼ ਕੀਤੀ ਸੀ ਕਿ ਕਿਸ ਤਰ੍ਹਾਂ ਅੱਤ ਹੋ ਜਾਂਦੀ ਹੈ ਜਦੋਂ ਉਦੋਂ ਫਿਰ ਧਰਤੀ ਜਿਹੜੀ ਇਹ ਪਹਾੜ ਕਰਦੀ ਆ ਜਦੋਂ ਧਰਮ ਨਸ਼ਟ ਹੋ ਜਾਂਦਾ ਜੋ ਭਗਵਾਨ ਕ੍ਰਿਸ਼ਨ ਨੇ ਗੀਤਾ 'ਚ ਲਿਖਿਆ ਹੈ ਕਿ ਯਦਾ ਯਦਾ ਹੀ ਧਰਮ ਇਹ ਚੌਥਾ ਅਧਿਆਇ ਸਤਵਾਂ ਤੇ ਅੱਠਵਾਂ ਸ਼ਲੋਕ ਹੈ ਯਦਾ ਯਦਾ ਹੀ ਧਰਮ ਸੇ ਗਲਾਨਰ ਭਵਤੀ ਭਾਰਤ अभ्युत्थान धर्म तदात्मन क्रियाम परित्राणाय साधुना विनाशाय दुष्कृता धर्म संस्थापनार्थाय संभवामी युगे युग युग ਵਿੱਚ ਮੈਂ ਧਰਮ ਜਦੋਂ ਨਾਸ਼ ਹੋ ਜਾਂਦਾ पति नेकी में आ जाती है जब गालिब जमाने में पदमनी ठहर जाती है जहां के कारखाने में सूरज उसे तरह ही होता है चंद्रमा उसे तरह ही होता है तारे उसे तरह रोशनी देते ने ਜੇ ਕਦੇ ਉਹਨਾਂ ਦੇ ਪਿੱਛੇ ਕੁਦਰਤ ਦਾ ਅਦਲ ਸਿਧਾਂਤ ਨਾ ਹੋਵੇ ਹੋ ਸਕਦਾ ਹੋ ਜਾਏ ਸਮੇਂ ਵਿੱਚ ਸੂਰਜ ਤੇ ਚੰਦਰਮਾ ਵੀ ਆਪਣੀ ਰੋਸ਼ਨੀ ਦੇਣੋਂ ਬੰਦ ਹੋ ਜਾਏ ਪਰ ਅਸੂਰ ਬਣਾਇਆ ਵੀ ਇਹ ਗੱਲ ਨਹੀਂ ਕਰਨੀ ਇਸੇ ਤਰ੍ਹਾਂ ਦੇ ਸਮਾਂ ਸੂਰਜ ਉਸੇ ਤਰ੍ਹਾਂ ਹੋਣਾ ਸਹੀ ਚੰਦ ਚੜੇ ਸੇ ਤਾਰੇ ਸਹੀ ਦਿਨੀਅਰ ਤਰ ਹੈ ਉਹਨਾਂ 'ਚ ਕੋਈ ਫਰਕ ਨਹੀਂ ਪੈਂਦਾ ਪਰ ਉਸ ਵਕਤ ਫੇਰ ਵੀ ਸਾਡੀ ਸੁਸਾਇਟੀ ਵਿੱਚ ਹੋਰ ਹਨੇਰੇ ਦਾ ਨਾਮ ਕੀਤਾ ਗਿਆ ਜਦੋਂ ਤਲਵਾਰ ਕੋਲੋਂ ਸੂਈ ਦਾ ਕੰਮ ਲਿਆ ਜਾਂਦਾ ਤੇ ਸੂਈ ਕੋਲੋਂ ਤਲਵਾਰ ਦਾ ਕੰਮ ਲਿਆ ਜਾਂਦਾ ਇਸ ਆਰਡਰ ਜਿਹਾ ਹੋ ਜਾਂਦਾ ਹੈ ਜਦੋਂ ਕਿਥੇ ਧੀ ਪੈਣ ਦੀ ਇੱਜ਼ਤ ਨਹੀਂ ਰਹਿੰਦੀ ਜ਼ਾਲਮ ਜਦੋਂ ਨੇ ਉਹ ਬਹੁਤੇ ਹੋ ਜਾਂਦੇ ਹਨ ਪਾਪੀ ਜਿਹੜੇ ਨੇ ਮਨ ਭਾਉਂਦੇ ਜ਼ੁਲਮ ਟਾਉਂਦੇ ਹਨ ਉਸ ਵਕਤ ਧਰਤੀ ਜਿਹੜੀ ਨਾ ਫਿਰ ਪ੍ਰਾਰਥਨਾ ਕਰਦੀ ਹੈ ਅਕਾਲ ਪੁਰਖ ਅਗੇ ਸੱਚੇ ਪਾਤਸ਼ਾਹ ਧਰਮ ਨਾਸ ਹੋ ਗਿਆ ਧਰਮ ਕਿਆ ਚੀਜ਼ ਹੈ ਇਹਦੇ ਤੇ ਮੈਂ ਡਿਟੇਲ 'ਚ ਨਹੀਂ ਜਾਵਾਂਗਾ ਅੱਜ धर्म है दो प्रकार का एक है साधारण धर्म ਤੇ ਇੱਕ ਹੈ ਅਸਾਧਾਰਨ ਧਰਮ ਸਾਧਾਰਨ ਧਰਮ ਸਾਰਿਆਂ ਦਾ ਵੱਖੋ ਵੱਖਰਾ ਅਸਾਧਾਰਨ ਧਰਮ ਜਿਹੜਾ ਉਹ ਸਾਰਿਆਂ ਦਾ ਫਿਰ ਜਾ ਕੇ ਇਕੱਠਾ ਹੋ ਜਾਂਦਾ ਜੋ ਆਥਾ ਜੀ ਦੀਵਾਰ ਜਮਾਰ ਨੇ ਲਿਖਿਆ ਕਿ ਜੋਗ ਸ਼ਬਦਨ ਸ਼ਬਦਨ ਦਾ ਮਤਲਬ ਇਹ ਹੈ ਧਰਮ ਇਹਦੀ ਮੈਂ ਵਿਆਖਿਆ ਨਹੀਂ ਕਰਾਂਗਾ ਇਸ ਪੰਕਤੀ ਦਾ ਅਰਥ ਨਹੀਂ ਕਰਾਂਗਾ ਕਿਉਂ ਬੜਾ ਚਿਰ ਲੱਗਦਾ ਹੈ योग ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ब्राह्मणा ਖੱਤਰੀ ਸ਼ਬਦੰ ਸੂਰ ਸ਼ਬਦੰ सूत्र ਸ਼ਬਦੰ प्राकृता सर्व ਸ਼ਬਦੰ एक ਸ਼ਬਦੰ ਜੇ ਕੋ ਜਾਣੇ प्यो नानक का ਦਾਸ ਹੈ ਸੋਈ निरंजन ਇਹ ਸਧਾਰਨ ਧਰਮ ਸਾਡੇ ਵੱਖਰੇ ਵੱਖਰੇ ਨੇ ਕਿਸੇ ਨੇ ਤਿਰਕ ਲਾ ਲਿਆ ਕਿਸੇ ਮਾਲਾ ਪਾ ਲਈ ਕਿਸੇ ਕੱਚ ਪਾ ਲਈ ਕਿਸੇ ਧੋਤੀ ਪਾ ਲਈ ਕਿਸੇ ਜੰਜੂ ਪਾ ਲਿਆ ਕਿਸੇ ਕਿਰਪਾਨ ਪਾ ਲਈ ਇਹ ਵੱਖੋ ਵੱਖਰੇ ਧਰਮ ਹਨ ਇਹਨਾਂ ਧਰਮਾਂ ਨਾਲ ਅੱਗੇ ਜਾ ਕੇ ਨਹੀਂ ਸਾਡੀ ਸਹਾਇਤਾ ਕਰਨੀ ਭਗਵਾਨ ਦੇ ਦਰਬਾਰ ਵਿੱਚ ਕਿਸ ਚੀਜ਼ ਦਾ ਜਾ ਕੇ ਮੁੱਲ ਪੈਣਾ ਇਹਨਾਂ ਬਾਹਰ ਦੀਆਂ ਚੀਜ਼ਾਂ ਦਾ ਨਹੀਂ ਮੁੱਲ ਪੈਣਾ ਹੋ ਰੱਬ ਘਰ ਮੁੱਲ ਪੈਂਦਾ ਹੈ ਭਜਨ ਦਾ ਵੀ ਅੱਗੇ ਜਾਤ ਪਾਤ ਨੂੰ ਆ ਪੁੱਛਦਾ ਨਾ ਕੋਈ ਜੀ ਉਥੇ ਨਾ ਲਿਹਾਜ਼ ਵੈਰੀ ਤੇ ਸਜਣ ਦਾ ਵੀ ਬਾਜ ਨੇ ਕਿ ਅਮਲਾਂ ਦੇ ਮਿਲਦੀ ਨਾ ਟੋਈ ਜੀ ਹੁੰਦਾ ਜੇ ਲਿਹਾਜ਼ ਉਥੇ ਬਾਦਸ਼ਾਹੀ ਦਾ ਪਿੰਦਾ ਆ ਲੂਣੇ ਸਾਗ ਤੇ ਵੈਰੀ ਜਦਾ ਸੀ ਲੈਂਦਾ ਕੋਈ ਨਾ ਨਾਮ ਸਾਧਨ ਇੱਕ ਸਾਈ ਦਾ ਵੀ ਉਹਦੇ ਜਿੱਤ ਵਖਿਆ ਜੇ ਕਰ ਹੁੰਦਾ ਸ਼ਾਮਨਾ ਮਾਧੋ ਭੁੱਖਾ ਪ੍ਰੇਮ ਦਾ ਨਹੀਂ ਭੁੱਖਾ ਬਾਣ ਦਾ ਵੀ ਜਿਹੜਾ ਕਾਲੇ ਕਾਲਣਾ ਵਾ ਰੱਬ ਪਾਵੇ ਸੋਈ ਦੀ ਰੱਬ ਘਰ ਮੁੱਲ ਪੈਂਦਾ ਏ ਭਜਨ ਦਾ ਵੀ ਅੰਗੇ ਜਾਤ ਪਾਤ ਨੂੰ ਐ ਪੁੱਛਦਾ ਨਾ ਕੋਈ ਦੀ ਤੰਨੇ ਦੀਆਂ ਮਿੱਸੀਆਂ ਤੇ ਰੱਬ ਰੀਜੀਆਂ ਵੀ ਪੱਥਰਾਂ ਨੂੰ ਪਾੜ ਕੇ ਤੇ ਨਾਲ ਖਾਣ ਬਹਿ ਗਿਆ ਨਾਮ ਦੇ ਦਾ ਦੁੱਧ ਵੇਖ ਰੱਬ ਭੁੱਲਿਆ ਪਿਤਾ ਕਟੋਰਾ ਛੱਡਿਆ ਵੇ ਜਦੋਂ ਖਾਲੀ ਰਹਿ ਗਿਆ ਜਪ ਦਾ ਕਬੀਰ ਫਿਰੇ ਤਾਣਾ ਤਨ ਦਾ ਬਿਹਾਰੀ ਤੇ ਭਗਤ ਲੋ ਇੱਕ ਜੋਤ ਹੋਈ ਜੀ ਰੱਬ ਘਰ ਮੁੱਲ ਪੈਂਦਾ ਹੈ ਭਜਨ ਦਾ ਵੀ ਜਾਤ ਪਾਤ ਨੂੰ ਆ ਪੁੱਛਦਾ ਨਾ ਕੋਈ ਜੀ ਪੰਡਤਾਂ ਨੇ ਪੈਰ ਫੜ ਲੈ ਜਮਾਰ ਦੇ ਵੀ ਜਦੋਂ ਵਿੱਚ ਉਸ ਦੇ ਲੈ ਡਿੱਠਾ ਰੱਬ ਵਸਦਾ ਹੈਣ ਲੱਗਾ ਲਾਰੀ ਇੱਕ ਕਰ ਮਾਰ ਦੇ ਤੇ ਨੀਚੋਂ ਉੱਜ ਹੋ ਗਿਆ ਵੀ ਟਿੱਕਾ ਲਿਆ ਜੱਸ ਦਾ ਹਿਲਣੀ ਦੇ ਬੇਰ ਖਾਦੇ ਜੱਗ ਜਾਣਦਾ ਉਹ ਤਿੰਨ ਲੋਕ ਜਾਣਦੇ ਨੇ ਜੈ ਜੈਕਾਰ ਹੋਈ ਜੀ ਰੱਬ ਘਰ ਮੁੱਲ ਪੈਂਦਾ ਏ ਭਜਣ ਦਾ ਵੀ ਅੱਗੇ ਜਾਤ ਪਾਤ ਨੂੰ ਪੁੱਛਦਾ ਨਾ ਕੋਈ ਜੀ ਹੁਕਮ ਇਹ ਆ ਕਿ ਜਾਤੀ ਰਾਮ ਦਾ ਰੀ ਜਾਈ तेरी भगत करे सो सीधे कबीर को ठाकुर अनंत बनोती जात ना काहू की मानी अगे जात ना जोर है ना जात ते ना जोर अगे चलना अगे जियो ना मेरा मतलब सिर्फ कहता हूं